लेके लौटे वापस हाथ में बंदूक ले yo, the kid. ਗਏ ਤੂੰ ਦੁਨੀਆ ਤੋਂ ਵੱਖ ਤੈਨੂੰ ਤਾਂ ਚੁਣਿਆ ਮੇਰੀ ਤੇਰੇ ਉੱਤੇ ਅੱਖ ਤੈਨੂੰ ਤਾਂ ਚੁਣਿਆ ਸਟੈਪ ਬੈਕ ਕਰਦੀ ਨੀ ਧੀ ਜੱਟਾਂ ਦੀ ਵਾਏ ਤੂੰ ਸ਼ਰਦੀ ਬਸ਼ੱਕ ਮੈਂ ਤਾਂ ਹਾਂ ਚੁਣਿਆ ਵੇ ਤੂੰ ਦੁਨੀਆ ਤੋਂ ਵੱਖ ਤੈਨੂੰ ਤਾਂ ਚੁਣਿਆ ਮੇਰੀ ਤੇਰੇ ਉੱਤੇ ਅੱਖ ਤੈਨੂੰ ਤਾਂ ਚੁਣਿਆ ਸਟੈਪ ਬੈਕ ਕਰਦੀ ਨੀ ਧੀ ਜੱਟਾਂ ਦੀ ਵਾਏ ਤੂੰ ਸ਼ਰਦੀ ਬਸ਼ੱਕ ਮੈਂ ਤਾਂ ਹਾਂ ਚੁਣਿਆ ਹਾ ਹਾ ਹਾ ਹਾ ਤੈਨੂੰ ਮੰਨੇ ਉਸਤਾਦ ਐ ਮੰਡੀਰੀ ਅੱਜ ਦੀ ਜੱਟੀ ਰੱਬ ਮੰਨ ਬੈਠੀ ਉਹ ਤੋਂ ਪੁੱਛ ਤਾਂ ਸਹੀ ਬਾਕੀ ਆਉਣ ਦਾ ਟਰੈਕ ਸਭ ਕਰ ਦੇਉਂਗੀ ਮੂੰਹ ਪਿਆਰ ਵਾਲੇ ਬੋਲ ਬੋਲ ਕੁਛ ਤਾਂ ਸਹੀ ਥਾਏ ਮਰ ਜੂ ਜੇ ਤੇਰੇ ਮੂੰਹੋਂ ਨਾ ਸੁਣਿਆ ਮੇਰੀ ਤੇਰੇ ਉੱਤੇ ਅੱਖ ਤੈਨੂੰ ਤਾਂ ਚੁਣਿਆ ਸਟੈਪ ਬੈਕ ਕਰਦੀ ਨੀ ਧੀ ਜੱਟਾਂ ਦੀ ਵੇ ਤੂੰ ਛੜਦੀ ਬਸ਼ੱਕ ਮੈਂ ਤਾਂ ਹਾਂ ਚੁਣਿਆ ਵੇ ਤੂੰ ਦੁਨੀਆ ਤੋਂ ਵੱਖ ਤੈਨੂੰ ਤਾਂ ਚੁਣਿਆ ਮੇਰੀ ਤੇਰੇ ਉੱਤੇ ਅੱਖ ਤੈਨੂੰ ਤਾਂ ਚੁਣਿਆ It's like I told you from the start that this ride was gonna be bumpy. I wondered if you survived the lies and still love me, but it's funny, baby girl. Cause you right here by my side, we're like the hardest math equation that the world cannot divide. It's ironic, us in love got them out the mind. It's like the bird box challenge, cause love is truly blind. I should've paid attention to it, should've followed all the signs. Now I'm waiting a letter just just to make you mine and tell the world it was lies. It ain't what it seems. We were busy making money, they were busy making memes. But none of that gon' stop me from following my dreams. Me and you, you and I, that's that's my only team ਵੇ ਤੂੰ ਰੂੜ ਜੇ ਅੱਜ ਤਾਂ ਬਣ ਹੈਬਿਟ ਗਿਆ ਜਿਹੜੀ ਕਦੇ ਵੀ ਨਾ ਹੋਣੀ ਮੈਥੋਂ ਚੇਂਜ ਮੇਰੀ ਵੇ ਮੇਰਾ ਗੋਰਾ ਰੰਗ ਰੂਪ ਤੈਨੂੰ ਫੱਬਦਾ ਹੀ ਨਾ ਕਾਸ਼ ਹੁੰਦੀ ਵੇ ਮੈਂ ਕਾਲੀ ਕਾਲੀ ਰੇਂਜ ਤੇਰੀ ਵੇ ਇਹਨੂੰ ਸਾਂਭ ਸਾਂਭ ਰੱਖੇ ਥਾਂ ਥਾਂ ਸੁਣਿਆ ਮੇਰੀ ਤੇਰੇ ਉੱਤੇ ਅੱਖ ਤੈਨੂੰ ਤਾਂ ਚੁਣਿਆ ਸਟੈਪ ਬੈਕ ਕਰਦੀ ਨੀ ਧੀ ਜੱਟਾਂ ਦੀ ਵੇ ਤੂੰ ਛੜਦੀ ਬਸ਼ੱਕ ਮੈਂ ਤਾਂ ਹਾਂ ਚੁਣਿਆ ਏ ਤੂੰ ਦੁਨੀਆ ਤੋਂ ਵੱਖ ਤੈਨੂੰ ਤਾਂ ਚੁਣਿਆ ਮੇਰੀ ਤੇਰੇ ਉੱਤੇ ਅੱਖ ਤੈਨੂੰ ਇੱਕ ਕਰਦੀ ਨੀ ਧੀ ਜੱਟਾਂ ਦੀ ਵਾਏ ਤੂੰ ਸ਼ਰਨੀ ਬਸ਼ੱਕ ਮੈਂ ਤਾਂ ਹਾਂ ਚੁਣਿਆ ਵੇ ਮੈਂ ਬਾਈ ਤੇ ਤੂੰ 25 ਕੋਈ ਜਾਦੇ ਗੈਪ ਨਾ ਦਸ ਦਿਲਾਂ ਵਿੱਚ ਕਾ ਤੋਂ ਇਨਾ ਗੈਪ ਰੱਖਦਾ ਜੇ ਮੈਂ ਬੌਰਨ ਪਰੋਟ ਪਿਆ ਸਰੀ ਵਿੱਚੋਂ ਵੇ ਤੇਰਾ ਮੂਸਾ ਵੀ ਟਰਾਂਟੋ ਜਿੰਨੀ ਹਾਈਪ ਰੱਖਦਾ ਜੇ ਮੈਂ ਬੌਰਨ ਪਰੋਟ ਪਿਆ ਸਰੀ ਵਿੱਚੋਂ ਵੇ ਤੇਰਾ ਮੂਸਾ ਵੀ ਟਰਾਂਟੋ ਜਿੰਨੀ ਹਾਈਪ ਰੱਖਦਾ ਵੇ ਮੈਂ ਪਿੰਡ ਤੇਰੇ ਆਜੂ ਜੇ ਤੂੰ ਨਾ ਸੁਣਿਆ ਮੇਰੀ ਤੇਰੇ ਉੱਤੇ ਅੱਖ ਤੈਨੂੰ ਤਾਂ ਚੁਣਿਆ ਸਟੈਪ ਬੈਕ ਕਰਦੀ ਨੀ ਧੀ ਜੱਟਾਂ ਦੀ ਵੇ ਤੂੰ ਛੜਦੀ ਬਸ਼ੱਕ ਮੈਂ ਤਾਂ ਹਾਂ ਚੁਣਿਆ ਏ ਤੂੰ ਦੁਨੀਆ ਤੋਂ ਵੱਖ ਤੈਨੂੰ ਤਾਂ ਚੁਣਿਆ ਮੇਰੀ ਤੇਰੇ ਉੱਤੇ ਅੱਖ ਤੈਨੂੰ ਤਾਂ ਚੁਣਿਆ ਸਟੈਪ ਬੈਕ ਕਰਦੀ ਨੀ ਧੀ ਜੱਟਾਂ ਦੀ ਵਾਈ ਤੂੰ ਸ਼ਰਨੀ ਬਸ਼ੱਕ ਮੈਂ ਤਾਂ ਹਾਂ ਚੁਣਿਆ ਹਾਂ ਹਾਂ ਹਾਂ yeah Sunny Malton Martin the kid Sidhu Moosewala ਤੈਨੂੰ ਪਤਾ ਯਾਰ ਮੈਂ ਵੀ ਦਿਲ ਦਾ ਨਹੀਂ ਮਾੜਾ